ਹਾਰਾ ਸਰਬ ਨੈਣ ਆਪ ਦੇਖਣ ਹਾਰਾ ਸਰਬ ਭੂਤ ਆਪ ਬਰਤਾ ਸਾਰੀ ਜੋ ਵਿਭੂਤੀ ਹੈ ਮਾਇਆ ਦੀ ਚਾਹੇ ਉਹ ਜੜਾ ਚਾਹੇ ਚੇਤਨ ਜੜ ਵਿਭੂਤੀ ਦਾ ਸਾਡੀ ਵਰਤਣ ਵਾਲੀ ਹੈ ਮਾਇਆ ਦੀ ਜਿਹੜੀ ਬਾਹਰ ਦੇ ਸਰੀਰ ਵਾਸਤੇ ਚੇਤਨ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਇਹ ਔਰ ਹਰ ਕਿਸਮ ਦਾ ਗਿਆਨ 84 ਲੱਖ ਜੋਨ ਨੂੰ ਚਾਹੇ ਉਹ ਮਨ ਦੇ ਲੈਵਲ ਦੀ ਖੁਰਾਕ ਹੈ ਚਾਹੇ ਉਹ ਆਤਮਾ ਦੀ ਖੁਰਾਕ ਹੈ ਚਾਹੇ ਉਹ ਸਰੀਰ ਦੀ ਖੁਰਾਕ ਹੈ ਸਰਬ ਭੂਤ ਆਪਰਤਾਰਾ ਸਾਰੀ ਭੂਤੀ ਦਾ ਸਾਰੀ ਵਸਤੂ ਦਾ ਜਿੰਨੇ ਵੀ ਨਿਧਾਨ ਨੇ ਸਭ ਨਿਧਾਨ ਦਸ ਅਸਤ ਸਿਧਾਨ ਠਾਕੁਰ ਕਰਤਲ ਕਰਿਆ ਠਾਕੁਰ ਦੇ ਹੱਥ ਦੀ ਥੇੜੀ ਤੇ ਨੇ ਯਾਨੀ ਉਹਦੇ ਗੁੱਠੀ ਵਿੱਚ ਨੇ ਜਿਹਨੂੰ ਮਰਜ਼ੀ ਦੇ ਭੂ ਭੂਤ ਆਪ ਵਰਤਾਰਾ ਵਰਤਾਉਂਦਾ ਆਪ ਆਪਣੀ ਮਰਜ਼ੀ ਨਾਲ ਸਰਬ ਨੈਣ ਆਪ ਪੇਖਣ ਹਾਰਾ ਸਰਬ ਨੈਣ ਆਪ ਪੇਖਣ ਹਾਰਾ ਜਿਹੜੇ ਅੱਖਾਂ ਨੇ ਉਹਦੇ ਚ ਪੇਖਣ ਹਾਰਾ ਮਨ ਹੈ ਅੱਡੋ ਅੱਡਾ ਮਨ ਦਾ ਲੈਵਲ ਅੱਡਾ ਅੱਡਾ ਜਿਹੜਾ ਨੈਣ ਹੈ ਉਹਨੂੰ ਵੇਖਣ ਵਾਲਾ ਜਿਹੜਾ ਚਿੱਤ ਹੈ ਸ਼ੁੱਧ ਮਨ ਉਹ ਨੈਣ ਉਹਦੇ ਕੋਲ ਸਰਬ ਨੈਣ ਆਪ ਜਦ ਨੈਣਾ ਥੇ ਦੇਖਦਾ ਹੈ ਤਾਂ ਇੱਕੋ ਰੂਪ ਦੀ ਦਾ ਤੇ ਜੋਤ ਦੀ ਦੀ ਹੈ ਇਹ ਤਾਂ ਪੰਜ ਤੱਤਾਂ ਸਰੀਰ ਦੇ ਲੈਵਲ ਤੇ ਤਾਂ ਪੰਜ ਤੱਤ ਵੀ ਨੇ ਫਿਰ ਉਹ ਵੀ ਕੋਈ ਨਹੀਂ ਸਰੀਰ ਦੇ ਲੈਵਲ ਤੇ ਤਾਂ ਪੰਜ ਤੱਤ ਦੇਖਦਾ ਪੰਜਾਂ ਹੀ ਤੱਤਾਂ ਦਾ ਸਰੀਰ ਇਹਦਾ ਪੰਜਾਂ ਦਾ ਇਹਦਾ ਪੰਜਾਂ ਦਾ ਇਹਦਾ ਪੰਜਾਂ ਦਾ ਇਹਦਾ ਕੋਈ ਉੱਚ ਨੀਚ ਨਹੀਂ ਹੈ ਸਭ ਕੋਈ ਨਹੀਂ ਆਤਮਾ ਦੇ ਲੈਵਲ ਤੇ ਵੀ ਕੋਈ ਗੱਲ ਆ ਸਾਰਿਆਂ ਦੀ ਜੇ ਕੋਈ ਜ਼ਿਆਦਾ ਸੁੱਤਾ ਪਿਆ ਕੋਈ ਘੱਟ ਸੁੱਤਾ ਪਿਆ ਕੀ ਗੱਲ ਹੈ ਕਿਸੇ ਕੋ ਗਿਆਨ ਘੱਟ ਹੈ ਕਿਸੇ ਕੋ ਗਿਆਨ ਵੱਧ ਹੈ ਆਹੀ ਗੱਲ ਹੈ ਬਾਕੀ ਦੀਰ ਕਿਸੇ ਨੂੰ ਜ਼ਿਆਦਾ ਹੈ ਕਿਸੇ ਨੂੰ ਘੱਟ ਆਈ ਹੋਈ ਹੈ ਤੇ ਸਵਾ ਬਾਕੀ ਜੋਤ ਤਾਂ ਸਾਰਿਆਂ ਦੀ ਕੋਈ ਹੈ ਸੇਮ ਹੀ ਹੈ ਸਰਵ ਨਾਇਣ ਆਪ ਦੇਖਣ ਹਾਰਾ ਜਿਹੜੇ ਨਾਇਣ ਅੰਦਰਲੀ ਅੱਖਾਂ ਵਿੱਚ ਦੇਖਣ ਹਾਰਾ ਆਪ ਹੀ ਹੋ ਜਿਹੜੀ ਬਾਹਰਲੀ ਅੱਖ ਹੈ ਉਹਦੇ ਚੋਂ ਮਾਇਆ ਦੇਖ ਉਹ ਮਾਇਆ ਦੇਖਦਾ ਨੈਣਾ ਦੀ ਜਿਹੜੀ ਸ਼ਕਤੀ ਹੈ ਦੇਖਣ ਸ਼ਕਤੀ ਦਾ ਨਾਮ ਨੈਣ ਦੇਖਣ ਸ਼ਕਤੀ ਅੰਦਰਲੇ ਸਰੀਰ ਦੀ ਹੈ ਅਸਲ ਵਿੱਚ ਅੰਦਰਲੇ ਸਰੀਰ ਦੀ ਸ਼ਕਤੀ ਨਾਲ ਦੇਖਿਆ ਜਾਂਦਾ ਅੱਖਾਂ ਦੇ ਥਰੂ ਦੇਖਿਆ ਜਾਂਦਾ ਅੱਖਾਂ ਦੇ ਜਿਵੇਂ ਲੈਂਸ ਹੁੰਦੇ ਨੇ ਸਾਡੇ ਐਨਕ ਅੱਖਾਂ ਦਾ ਕੈਨਕਰ ਹੈ ਬਾਹਰਲੇ ਪਾਸੇ ਹਾਂਜੀ ਸਗਲ ਸਮਗਰੀ ਜਾਗਾ ਤਣਾ ਆਪਨ ਜਸ ਆਪ ਹੀ ਸੁਣਾ ਸਗਲ ਸਮਗਰੀ ਜਾਗਾ ਤਣਾ ਸਾਰੀ ਸਮਗਰੀ ਹੈ ਜਿੱਦੀ ਅਤੀਤ ਆਪਾਂ ਨੂੰ ਬਾਹਰ ਮਾਇਆ ਇਹ ਅਸਲ ਤੋਂ ਦਾ ਸਰੀਰ ਹੀ ਹੈ ਤੇ ਸਰੀਰ ਤੋਂ ਪੈਦਾ ਹੋਈ ਹੈ ਉਹ ਪਹਿਲਾਂ ਸਰੀਰ ਹੀ ਸੀ ਤਾਂ ਪਹਿਲਾਂ ਇਹਦਾ ਜਦ ਸੁਣ ਸਮਾਗ ਲਗਾਇਆ ਤਾਂ ਮਾਇਆ ਸਰੀਰ ਸੀ ਉਹ ਮਾਇਆ ਨੂੰ ਸਪਲਿਟ ਕਰਕੇ ਪੰਜ ਤੱਤ ਬਣਾਏ ਨੇ ਕੁਲ ਪੰਜ ਤਤਾਂ ਦਾ ਸਰੀਰ ਹੋ ਗਿਆ ਉਦੋਂ ਪੂਰਨ ਬ੍ਰਹਮ ਦਾ ਸਰੀਰ ਸੀ ਹੁਣ ਜਿਹੜਾ ਹੈਗਾ ਬ੍ਰਹਮ ਦਾ ਸਰੀਰ ਜਦੋਂ ਮਾਇਆ ਇੱਕ ਹੁੰਦੀ ਹੈ ਤਾਂ ਉਦੋਂ ਇੱਕ ਦਾ ਸਰੀਰ ਹੁੰਦਾ ਆਪ ਹੁੰਦਾ ਆਪ ਵੀ ਇੱਕ ਹੁੰਦਾ ਮਾਇਆ ਵੀ ਇੱਕ ਹੁੰਦੀ ਹੈ ਹੁਣ ਆਪ ਵੀ ਸਪਲਿਟ ਹੋਇਆ ਹੈ ਮਾਇਆ ਵੀ ਸਪਲਿਟ ਹੋਈ ਹੋਈ ਹੈ ਆਪ ਵੀ ਦਾਲ ਹੋਈ ਹੈ ਮਾਇਆ ਦੀ ਵੀ ਦਾਲ ਕੀਤੀ ਹੋਈ ਹੈ ਅਸਲ ਪਹਿਲਾ ਦਮ ਆਇਆ ਦੇ ਦੋ ਹਿੱਸੇ ਹੀ ਹੋਏ ਤੇ ਸਾਥੇ ਤੇ ਪਵਨਾ ਹੀ ਪਿਆ ਸੀ ਦੋ ਹਿੱਸੇ ਹੋਏ ਆਕਾਸ਼ ਹਰ ਪੌਣ ਦੋਏ ਸੀ ਗਾਂ ਪੌਣ ਦੇ ਜ਼ਿਆਦਾ ਹਿੱਸੇ ਹੋਏ ਨਾ ਲੱਗੀ ਉਹ ਲੱਗਾ ਗਿਆਨ ਦੇ ਵੀ ਤਾਂ ਬਧਰੇ ਹਿੱਸੇ ਨੇ ਫਿਰ ਜੇ ਗਿਆਨ ਉੱਥੇ ਡਿੱਗਦਾ ਹੈ ਵਿਵੇਕ ਬੁੱਧੀ ਥੱਲੇ ਡਿੱਗਦੀ ਹੈ ਫਿਰ ਵੀ ਤਾਂ ਬੁੱਧੀਆਂ ਨੇ ਇੱਕ ਪ੍ਰਕਾਰ ਦੀਆਂ ਹੋ ਜਾਂਦੀਆਂ ਇਹ ਜਦ ਮਾਇਆ ਦਾ ਅਸਰ ਪੈਂਦਾ ਵੀ ਹੋ ਜਾਂਦੀ ਹੈ ਬੁੱਧੀ ਵੀ ਬਹੁਤ ਰੰਗੀ ਹੋ ਜਾਂਦੀ ਹੈ ਗਿਆਨ ਵੀ ਬਹੁਤ ਰੰਗ ਹੋ ਜਾਂਦਾ ਇਹ ਮਾਇਆ ਬਹੁਤ ਰੰਗੀ ਹੈ ਮਾਇਆ ਦਾ ਪ੍ਰਭਾਵ ਬਹੁਤ ਰੰਗੀ ਹੈ ਮਾਇਆ ਬਹੁਤ ਰੰਗੀ ਹੈ ਹਰ ਇੱਕ ਰੰਗ ਹੈ ਹਰ ਆਪੇ ਹੀ ਆਪੇ ਬਹੁਤ ਰੰਗੀ ਬਹੁਤ ਰੰਗੀ ਗੱਲ ਹੁੰਦਾ ਜਿਆਦਾ ਹਰ ਸਪਲਿਟ ਹੋ ਜਾਂਦਾ ਹੈ ਨਾ ਇੱਕ ਤੋਂ ਥੱਲੇ ਡਿੱਗ ਪੈਂਦਾ ਮਾਇਆ ਜਾ ਜਾਂਦਾ ਫਿਰ ਬਹੁਤ ਰੰਗੀ ਜੇ ਜਿੰਨਾ ਚਿਰ ਇੱਕ ਉਹਨਾਂ ਚਿਰ ਕੋਈ ਰੰਗ ਸਗਲ ਸਮਗਰੀ ਜਾਗਾ ਤਨਾ ਆਪਨ ਜਸ ਆਪ ਹੀ ਸੁਣਾ ਇਹ ਸਗਲ ਸਮਗਰੀ ਜਾਗਾ ਤਨਾ ਉਹਦਾ ਹੀ ਤਨ ਸੀ ਇਹ ਪਹਿਲਾਂ ਉਹਦਾ ਸੂਰਜ ਦੀ ਚੰਦ ਵਗੈਰਾ ਕੁਝ ਵੀ ਧਰਤੀ ਕੁਝ ਵੀ ਨਹੀਂ ਸੀ ਤੋਂ ਸਾਰਾ ਕੋਈ ਉਹਦਾ ਤਨ ਸੀਗਾ ਉਹਦੇ ਤਨ ਤੋਂ ਇਹ ਅੱਡ ਹੋਇਆ ਹੋਇਆ ਜਾਗਾ ਤਨ ਆਪਨ ਜਸ ਆਪ ਹੀ ਸੁਣਾ ਹੁਣ ਵੀ ਤਾਂ ਨਹੀਂ ਕਹਿ ਸਕਦੇ ਹੁਣ ਸਭ ਨੂੰ ਵੀ ਜਾਕਾ ਤਨਾ ਕੇ ਮੈਂ ਕਹਿ ਸਕਦੇ ਹੁਣ ਸੂਰਜ ਤਾਂ ਕਹਿਦਾ ਨਾ ਹੈ ਉਸ ਨੂੰ ਕਹਿਦਾ ਜਿੱਥੇ ਬ੍ਰਹਮ ਹੈ ਜਿੱਥੇ ਕਟ ਹੈ ਦੀ ਉੱਥੇ ਤਣਾ ਕਿਵੇਂ ਕਹਿ ਦੂੰਗਾ ਪਾਣ ਮੈਂ ਪਰਮੇਸ਼ਰ ਨਹੀਂ ਫਿਰ ਉਹ ਤਾਂ ਕਿਵੇਂ ਬਣ ਤਣਾ ਉੱਥੇ ਹੀ ਹੈ ਜਿੱਥੇ ਆਤਮਾ ਹੈ ਆਪਣਾ ਮਤਲਬ ਹੀ ਸੁਣੋ ਕੋਈ ਨਾ ਸਗਲ ਕਿਹਦਾ ਤਣਾ ਆਪਨ ਜਿਆਦਾ ਵੀ ਸੁਣ ਆਪਣਾ ਇੱਕ ਦੀ ਗੱਲ ਹੈ ਹੁਣ ਜਿਆਦਾ ਤਨਾ ਇਹ ਇੱਕ ਦੀ ਗੱਲ ਚੱਲਦੀ ਹੈ ਹੁਣ ਇਹ ਪੂਰਨ ਬ੍ਰਹਮ ਦੀ ਗੱਲ ਚੱਲਦੀ ਹੈ ਕੋਈ ਗੱਲ ਸਾਨੂੰ ਸਮਝਦੀ ਉਹਦਾ ਕਹਣਾ ਸੀ ਐ ਹੋਊਗਾ ਹੁਣ ਵੀ ਜਿਹੜੇ ਨੇ ਜਿੱਥੋਂ ਨਹੀਂ ਅੱਡ ਹੋਇਆ ਸੱਚੇ ਤੋਂ ਪਾਉਣਾ ਉਹ ਉਹਦਾ ਤਣਾ ਨਹੀਂ ਹੈ ਜਿੱਦੇ ਥਾਂ ਤੇ ਮਾਇਆ ਅੱਡ ਹੋਈ ਹੈ ਆਕਾਸ਼ ਟੁੱਟਿਆ ਉਹੀ ਆ ਬਾਕੀ ਇਹਦਾ ਥੋੜਾ ਜਿਹਾ ਹੀ ਥਾਂ ਫਿਰ ਬਾਕੀ ਬਾਕੀ ਨੇ ਜਿਉਂਦਾ ਤੇ ਹੋਈ ਜਾਂਦਾ ਸੱਚਖੰਡ ਦੇ ਵਿੱਚ ਗੱਲ ਸੱਚਖੰਡ ਦੀ ਹੈ ਇੱਥੋਂ ਸੰਬੋਧਨ ਸੱਚਖੰਡ ਹੋ ਰਿਹਾ ਹੈ ਸੱਚੇ ਨੂੰ ਸੰਬੋਧਨ ਹੋ ਰਿਹਾ ਉਹਦਾ ਤਾਂ ਤਰ੍ਹਾਂ ਫਿਰ ਉਹੀ ਹੈ ਉਹਦਾ ਤਾਂ ਸ਼ਰੀਰ ਫਿਰ ਉਹੀ ਹੈ ਇੱਥੇ ਇਹ ਤਲਾ ਤਾਂ ਉਹਦਾ ਹੈ ਉਹਦੀ ਸੀ ਇਸ ਸਮਗਰੀ ਸਗਲ ਸਮਗਰੀ ਸਗਲ ਸਮਗਰੀ ਜਾ ਕਾ ਦਾਣਾ ਉਹਦੇ ਤਨੇ ਚੋਂ ਇਹ ਉਹਦਾ ਤਨੇ ਇੱਥੇ ਸਪਲਿਟ ਹੋ ਕੇ ਆਇਆ ਹੈ ਜਿਹਦਾ ਸਪਲਿਟ ਨਹੀਂ ਹੋਇਆ ਉਹਦਾ ਤਨਾ ਹੋ ਜਾਂਦਾ ਤੇ ਹੈ ਉਹ ਸਰੂਪ ਹੋ ਰਿਹਾ ਸਰੂਪ ਦਾ ਜਾਦਵ ਜਿਹਦਾ ਤਨਾ ਉਹਦਾ ਸਰੂਪ ਬਦਲਿਆ ਤੇ ਉਹਦੇ ਤਣ ਦਾ ਵੀ ਸਰੂਪ ਬਦਲਣਾ ਹੈ ਜਿਹਦਾ ਤਨ ਸੀਗਾ ਉਹਦਾ ਸਰੂਪ ਬਦਲ ਗਿਆ ਤੇ ਤਨ ਦਾ ਵੀ ਸਰੂਪ ਬਦਲਣਾ ਹੀ ਜਦ ਉਹ ਆਪ ਇੱਕ ਨਹੀਂ ਰਿਹਾ ਸਰੀਰ ਇੱਕ ਕਿਵੇਂ ਰਹਿਣਾ ਸਰੀਰ ਵੀ ਦੋ ਹਿੱਸਿਆਂ 'ਚ ਹੋ ਗਿਆ ਆਕਾਸ਼ ਅੱਡ ਹੋ ਗਿਆ ਮਾਇਆ ਡੋਲਣੀ ਅੱਡ ਹੋ ਗਈ ਮਾਇਆ ਡੋਲਣੀ ਆ ਉਹ ਡੋਲਦਾ ਮਨ ਮਾਇਆ ਦੇ ਵਿੱਚ ਫਸਿਆ ਹੋਇਆ ਹੈ ਮਨ ਮਾਇਆ ਨਾਲ ਲੜ ਗਿਆ ਚਿੱਤ ਆਕਾਸ਼ ਨਾਲ ਖੜਾ ਦੋ ਹੋ ਗਏ ਨਾ ਸਰੀਰ ਦੋ ਹੋ ਗਏ ਸਰੀਰ ਸਗਲ ਸਮਗਰੀ ਜਾਗਾ ਤਨਾ ਆਪਨ ਜਸ ਆਪ ਹੀ ਸੁਣਾ ਆਪਨ ਜਸ ਆਪ ਹੀ ਸੁਣਾ ਇਹ ਆਪਣਾ ਜਸ ਆਪ ਹੀ ਸੁਣਦਾ ਸੁਣੂ ਕੌਣ ਉਹਦਾ ਜਸ ਉਹਨੂੰ ਕੋਈ ਸੁਣ ਕੇ ਨਹੀਂ ਦੱਸਦਾ ਹੈਗਾ ਤੇ ਕੋਈ ਕੋਈ ਜਸ ਸੁਣ ਕੇ ਆਇਆ ਉਹਨੂੰ ਦੱਸ ਰਿਹਾ ਵੀ ਤੇਰਾ ਜਸ ਕਰ ਰਹੇ ਐਦਾਂ ਕੋਈ ਨਹੀਂ ਦੱਸਣ ਜਾਂਦਾ ਉਹ ਆਪੇ ਸੁਣਦਾ ਹੈ ਆਪਣਾ ਜਸ ਆਪੇ ਸੁਣਦਾ ਸਿੱਧਾ ਡਾਇਰੈਕਟ ਸਰਵਿਆਪੀ ਆ ਉਹ ਆਪਣਾ ਜਸ ਆਪ ਹੀ ਸੁਣਾ ਜਦੋਂ ਸੁਣਦਾ ਆਪਣਾ ਜਸ ਆਪੇ ਸੁਣਦਾ ਆਪਣਾ ਜਸ ਕਹਿਣਾ ਵੀ ਆਪੇ ਤੁਬਰੀ ਉਸਤ ਕਰਦਾ ਵੀ ਆਪੇ ਸੁਣਦਾ ਵੀ ਆਪੇ ਇੱਥੇ ਸੁਣਾਗਾ ਤਾਂ ਉੱਥੇ ਉਸਤ ਹੋਏਗਾ ਤਾਂ ਜੇ ਦੋਹਾਂ ਪੰਕਤੀਆਂ ਨੂੰ ਇਕੱਠੇ ਰੱਖੀਏ ਆਪਣੇ ਉਸਤ ਕਰਦਾ ਵੀ ਆਪ ਹੈ ਆਪਣੇ ਉਸਤ ਸੁਣਦਾ ਵੀ ਆਪੇ ਵਿਚਾਲੇ ਕੋਈ ਸੁਣਨ ਵਾਲਾ ਮੀਡੀਏਟਰ ਨਹੀਂ ਹੈ ਆਤਮਾ ਦਾ ਆਤਮਾ ਮਤਲਬ ਹੈ ਵਿਚਾਲੇ ਕੋਈ ਮੀਡੀਏਟਰ ਨਹੀਂ ਹੈ ਸੱਚਖੰਡ ਦੇ ਵਿੱਚ ਡਾਇਰੈਕਟ ਕਨੈਕਸ਼ਨ ਹੈ ਇਹ ਬਿਨਾ ਮੀਡੀਏਟਰ ਬਿਨਾ ਕਿਸੇ ਵਿਚਾਲੇ ਵਿਚੋਲੇ ਦੇ ਕਨੈਕਸ਼ਨ ਦੀ ਗੱਲ ਕੀਤੀ ਹੈ ਜੇ ਕਨੈਕਸ਼ਨ ਹੁੰਦਾ ਵਿਚਾਲੇ ਕੋਈ ਵਿਚੋਲੇ ਦਾ ਤਾਂ ਇਹਦਾ ਜਸ ਸੁਣ ਕੇ ਕੋਈ ਦੱਸਣ ਵਾਲਾ ਗੁਰੂ ਹੋਰ ਹੁੰਦਾ ਜੇ ਆਪਣਾ ਜਸ ਆਪੇ ਹੀ ਸੁਣਦਾ ਹੈ ਜਿਹੜਾ ਵੀ ਜਸ ਇੱਥੇ ਕਰਦਾ ਹੈ ਉਹ ਸਿੱਧਾ ਸੁਣਦਾ ਹੈ ਤਾਂ ਇਹਦਾ ਮਤਲਬ ਕੋਈ ਗੁਰੂ ਵਿਚਾਲੇ ਨਹੀਂ ਹੈ ਕੋਈ ਗੁਰੂ ਨਹੀਂ ਵਿਚਾਲੇ ਇਸ ਪੱਖੋਂ ਵੀ ਕੋਈ ਗੁਰੂ ਨਹੀਂ ਵਿਚਾਲੇ ਹੈ ਕੋਈ ਵਿਚਾਲੇ ਇਨਸਾਨ ਲੈਣ ਵਾਲਾ ਨਹੀਂ ਹੈਗਾ ਹੋਰ ਨਾ ਕੋਈ ਪੜਾਉਣ ਵਾਲਾ ਵਿਚਾਲੇ ਨਾ ਕੋਈ ਇਨਸਾਨ ਲੈਣ ਵਾਲਾ ਵਿਚਾਲੇ ਜਿਹੜਾ ਸਰਬ ਨਾਮ ਆਪ ਦੇਖਣ ਵਾਲਾ ਉਹਦੇ ਆਪ ਲਫ਼ਜ਼ ਜਿਹੜਾ ਆ ਰਿਹਾ ਹੈ ਮੇਸ਼ਰ ਵਾਸਤੇ ਆ ਰਿਹਾ ਚਿੱਤ ਵਾਸਤੇ ਆ ਰਿਹਾ ਪਰਮੇਸ਼ਰ ਵਾਸਤੇ ਆਏ ਨਹੀਂ ਸਕਦਾ ਇੱਕ ਵਾਸਤੇ ਇੱਕ ਵਾਸਤੇ ਹਾਂ ਸਰਵਨਾਮ ਦੇ ਵਿੱਚ ਆਪ ਦੇਖਣ ਆ ਰਿਹਾ ਉਹ ਸਤਨਾਮ ਦੇ ਵਿੱਚ ਉਹ ਨੈਣ ਚ ਪੇਖਣ ਆ ਰਿਹਾ ਇੱਕ ਹੈ ਅੱਧਾ ਨਹੀਂ ਨੈਣ ਸੀ ਪੇਖਦਾ ਅੱਧੇ ਨੂੰ ਅੱਧੇ ਦੇ ਨੈਣ ਬੰਦ ਹੁੰਦੇ ਨੇ ਜਦ ਸਪਿਰਟ ਹੁੰਦਾ ਫੇਰ ਨਹੀਂ ਨੈਣ ਖੁੱਲਦੇ ਜੇ ਨੈਣ ਹੁੰਦੇ ਫਿਰ ਆਕਾਸ਼ ਨੂੰ ਦੀ ਅੱਖ ਦੇਖਣ ਨੂੰ ਇਹਦਾ ਇਹਦੀ ਕੀ ਲੋੜ ਸੀ ਜੋ ਸੱਚਖੰਡ ਦੇ ਵਿੱਚ ਰਹਿੰਦੇ ਨੇ ਉਹ ਨੈਣ ਸਿੰਘ ਦੇਖਦੇ ਨੇ ਬਸ ਉਹਨਾਂ ਸਾਰਿਆਂ ਦੇ ਨੈਣ ਨੇ ਸਾਡੇ ਸਰਬ ਆਪ ਆਪੇਖਣ ਹਰ ਸਗਲ ਸਮਗਰੀ ਜਾਗਾ ਤਨਾ ਆਪਨ ਜਸ ਆਪ ਹੀ ਸੁਣਾ ਸਗਲ ਸਮਗਰੀ ਜਾਗਾ ਤਨਾ ਸਾਰੀ ਸਮਗਰੀ ਜਿਹਦਾ ਤਨਾ ਸਰੀਰ ਹੈ ਉਹ ਆਪਣਾ ਜਿਆਦਾ ਆਪ ਸੁਣਦਾ ਐ ਕਹੋ ਜਿਹੜਾ ਪੂਰਨ ਬ੍ਰਹਮ ਹੈ ਬਲਕਿ ਪਾਰ ਬ੍ਰਹਮ ਹੈ ਸੱਚਖੰਡ ਦੇ ਵਿੱਚ ਹਰ ਕੋਈ ਜੋ ਬੈਠਾ ਉਹ ਜਾਂ ਸੱਚਖੰਡ ਦਾ ਸਿੱਧਾ ਡਾਇਰੈਕਟ ਸੁਣਦਾ ਸਾਰੇ ਸੁਣਦਾ ਆਪਨ ਜਸ ਆਪ ਹੀ ਸੁਣੋ ਆਪ ਹੀ ਸੁਣੋ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਆ ਜਿਹੜਾ ਜੰਗਲ ਵਾਲ ਨਾਲ ਆਵਣ ਜਾਣਾ ਤਾਂ ਖੇਲ ਹੈ ਹੈ ਕੋਈ ਕਹਿੰਦਾ ਵੀ ਮੈਂ मैं ਆਹ ਉਹ ਦਰਿਆ नहर ਚਲਦੀ ਹੈ ਵੀ ਮੈਂ ਤਾਂ ਛਾਲ मारूंगा ਛਾਲ ਮਾਰ ਕੇ ਉਹ ਪਰਾਣੇ ਜਾ ਕੇ ਨਿਕਲ ਜੂਗਾ ਕਹਿੰਦੇ ਮਾਰ ਕੇ ਦਿਖਾ ਕੋਈ ਛਾਲ ਮਾਰਦਾ ਨਹੀਂ ਨਿਕਲਦਾ ਫਿਰ ਮੁੜ ਕੇ ਤਾਂ ਚੌੜ ਚਾ ਕੇ ਛਾਲ ਮਾਰੀ ਹੋਈ ਹੈ ਫਿਰ ਕਦ ਨਿਕਲੂਗਾ ਕਦ ਨਹੀਂ ਨਿਕਲੂਗਾ ਲੱਗਦਾ ਹੈ ਖੇਲ ਹੈ ਸਰ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਆਗਿਆਕਾਰੀ ਕੀਨੀ ਮਾਇਆ ਆਇਆ ਸਰੀਰ ਹੈ ਸਾਡੀ ਆਗਿਆ ਤੇ ਬਾਕੀ ਇਹਨੀ ਮਾਇਆ ਸਾਰੀ ਉਹਦੀ ਆਪਣੀ ਆਗਿਆ ਚ ਚੰਦ ਸੂਰਜ ਪੈ ਵਿੱਚ ਧਰਤੀ ਦੇ ਭਾਰ ਪੈ ਵਿੱਚ ਪੈ ਵਿੱਚ ਪਵਨ ਵਹੇ ਸਦਭਾਉ ਇਹ ਮਾਇਆ ਮਾਇਆ ਵੀ ਉਹਦੇ ਹੁਕਮ ਚ ਹੈ ਧਰਤੀ ਵੀ ਉਹਦੇ ਹੁਕਮ 'ਚ ਹੈ ਚੰਦ ਸੂਰਜ ਵੀ ਉਹਦੇ ਹੁਕਮ 'ਚ ਨੇ ਮਾਇਆ ਵੀ ਉਹਦੀ ਹੁਕਮ ਦੇ ਵਿੱਚ ਹੀ ਹੈ ਆਗਿਆਕਾਰੀ ਕੀਤੀ ਮਾਇਆ ਆਗਿਆ 'ਚ ਜੋ ਨੇ ਪੈਦਾ ਕੀਤਾ ਸਭ ਉਹਦੀ ਆਗਿਆ 'ਚ ਹਾਂਜੀ ਸਭ ਕੇ ਮਦ ਲਿਪਤੋ ਰਹੇ ਜੋ ਕੁਝ ਕਹਿਣਾ ਸੋ ਆਪੇ ਕਹੇ ਸਭ ਕੇ ਮਦ ਸਾਰਿਆਂ ਦਾ ਹੈ ਉਹ ਹੁਕਮ ਰੂਪ ਦੇ ਸ਼ਬਦ ਰੂਪ ਦੇ ਸਾਰਿਆਂ ਦੇ ਅੰਦਰ ਪਰ ਲਿਪਤ ਨਹੀਂ ਹੈ ਲਿਪਤ ਮੋਬਾਈਲ ਦੇ ਵਿੱਚ ਕੋਈ ਆਵਾਜ਼ ਆਉਂਦੀ ਹੈ ਬਾਹਰੋਂ ਟੀਵੀ ਦੇ ਵਿੱਚ ਕੋਈ ਆਵਾਜ਼ ਆਉਂਦੀ ਹੈ ਫੋਟੋ ਆਉਂਦੀ ਹੈ ਲਿਖਤ ਹੁੰਦੀ ਹੈ ਵਿੱਚੋਂ ਬਾਅਦ ਜਿਹੜੀ ਲੱਗਦੀ ਜੇ ਸਟੇਸ਼ਨ ਬਦਲਦੀ ਹੈ ਲੱਭਦੀ ਹੈ ਫਿਰ ਨਾ ਆਵਾਜ਼ ਕਿਤੇ ਲੱਭਦੀ ਹੈ ਨਾ ਕੋਈ ਫੋਟੋ ਲੱਭਦੀ ਹੈ ਐ ਰਹਿੰਦਾ ਲੁਕਤ ਸ਼ੀਸ਼ੇ ਦੇ ਵਿੱਚ ਕਿੰਨੀਆਂ ਜਦ ਗੱਡੀ ਚੱਲਦੀ ਆ ਫੋਟੋ ਆਉਂਦੀਆਂ ਨੇ ਕੋਈ ਪਿੱਛੇ ਰਹਿੰਦੀ ਹੈ ਫੋਟੋ ਸ਼ੀਸ਼ੇ ਉਹ ਉਦੋਂ ਹੁੰਦੀ ਆ ਬਾਤ ਹੈ ਕਿੱਥੇ ਗਈ ਕੋਈ ਪਤਾ ਨਹੀਂ ਕਿੱਥੋਂ ਆਈ ਸੀ ਕੋਈ ਸਬੂਤ ਹੈ ਨਹੀਂ ਹੈ ਅੰਦਰ ਸ਼ੀਸ਼ੇ ਮੂਰੇ ਕਿੰਨੇ ਬੰਦੇ ਪੇਸ਼ ਹੋਏ ਨੇ ਕਿੰਨੀਆਂ ਫੋਟੋਆਂ ਦਾ ਕੋਈ ਰਿਕਾਰਡ ਹੈ ਐ ਸਭ ਕੇ ਮਦਦ ਲੁੱਟੋ ਰਹਿੰਦਾ ਜਿਹਨਾਂ ਜੇ ਮੂਰੇ ਖੜਾ ਦੀਦਾ ਜੇ ਪਰੇ ਹੋ ਜਾਂਦਾ ਤੇ ਦੀਦਾ ਜੀ ਤੇ ਕੋ ਹੋਰ ਨਾ ਦੁਆ ਜਾਂਦਾ ਤੀ ਆ ਜਾਂਦਾ ਚੌਥਾ ਜਾਂਦਾ ਐ ਲੁੱਟੋ ਰਹਿੰਦਾ ਮੁਕਰ ਮਾਂ ਜੈਸੇ ਛਾਈ ਛਾਈ ਸਾਰਿਆਂ ਵਿੱਚ ਹੁੰਦਾ ਹੋਇਆ ਵੀ ਅਲੱਗ ਹੁੰਦਾ ਜੋ ਸ਼ੀਸ਼ੇ 'ਚ ਫੋਟੋ ਹੈਗੀ ਆ ਪਰੇ ਹੋ ਜਾ ਬਸ ਜੀ ਅਬੂਰੇ ਕੋਈ ਚੀਜ਼ ਕਰਦੇ ਹੈ ਜੀ ਕੁਝ ਲੱਭ ਲੋ ਸ਼ੀਸ਼ੇ 'ਚ ਸ਼ੀਸ਼ੇ 'ਚ ਕੁਝ ਵੀ ਨਹੀਂ ਦੀਦਾ ਹੁੰਦਾ ਸਿਰਫ ਹਾਂਜੀ ਸਭ ਕੇ ਮਦ ਲਿਪਤੋ ਰਹੇ ਜੋ ਕੁਝ ਕਹਿਣਾ ਸੋ ਆਪੇ ਕਹੇ ਜੋ ਕੁਝ ਕਹਿਣਾ ਸੋ ਆਪੇ ਕਹੇ ਜੋ ਵੀ ਕੁਝ ਆਦੇਸ਼ ਕਰਨਾ ਉਹਨੇ ਆਦੇਸ਼ ਕਰਨਾ ਸਾਨੂੰ ਹੁਕਮ ਕਰਨਾ ਉਹ ਡਾਇਰੈਕਟ ਕਰਦਾ ਕਿਸੇ ਦੇ ਥਰੂ ਨਹੀਂ ਕਰਦਾ ਜਿਹੜਾ ਅੰਦਰ ਬੋਲਦਾ ਸਾਡੇ ਕਿਸੇ ਨੂੰ ਸੁਨੇਹਾ ਨਹੀਂ ਦਿੰਦਾ ਡਾਇਰੈਕਟ ਬੋਲਦਾ ਉਹਦੀ ਸਿੱਧੀ ਆਵਾਜ਼ ਆਉਂਦੀ ਹੈ ਸਾਡੇ ਨਾਲ ਸਿੱਧਾ ਸੰਪਰਕ ਹੈ ਵਿਚਾਲੇ ਵਿਚਾਲੇ ਵਾਲਾ ਤਾਂ ਕੋਈ ਹੋਰ ਕੁਝ ਕਹਿ ਦੂਗਾ ਕਿਹਦੇ ਨਾਲ ਰੋਜ਼ ਲੜੂਗਾ ਵੀ ਤੈਨੂੰ ਸੁਨੇਹਾ ਆ ਦਿੱਤਾ ਤੈਨੂੰ ਲੱਗਿਆ ਕਹਿੰਦਾ ਉਹਦਾ ਰੋਜ਼ ਲੜਾਈ ਹੋਊ ਡਾਇਰੈਕਟ ਤੇ ਰੱਖਦਾ ਉਹ ਸਾਰਿਆਂ ਨਾਲ ਸੰਬੰਧ ਡਾਇਰੈਕਟ ਕੁਝ ਨਹੀਂ ਵਿਚਾਲੇ ਕੋਈ ਨਹੀਂ ਹੈਗਾ ਜਿਹੜੇ ਵਿਚਾਲੇ ਗੁਰੂ ਬਣੇ ਬੈਠੇ ਨੇ ਸਾਰੇ ਚੜਤੇ ਵਿੱਚੋਂ ਜਿੰਨੇ ਧਰਮਾਂ ਦੇ ਵਿਚਾਲੇ ਏਜੰਟ ਬਣਾਏ ਨੇ ਸਾਰੇ ਖਰਚ ਕਰਦੇ ਕੋਈ ਵੀ ਨਹੀਂ ਵਿਚਾਲੇ ਸਭ ਕੇ ਵੱਧ ਸਾਰਿਆਂ ਵਿੱਚ ਆਪ ਹੈ ਹੋ ਰਹੇ ਲਿਪਤੋ ਰਹਿ ਗਿਆ ਹੈ ਕਿਸੇ ਵੀ ਵਿੱਚ ਹੈ ਵੀ ਹੈ ਵੀ ਨਹੀਂ ਐ ਨਾ ਸ਼ੀਸ਼ੇ ਦੇ ਵਿੱਚ ਫੋਟੋ ਰਹਿੰਦੀ ਹੈ ਜੋ ਕੁਝ ਕਹਿਣਾ ਜੋ ਕਹਿਣਾ ਕਹਿ ਜਾਂਦਾ ਸੋਪੇ ਕਹੇ ਆਪ ਕਹਿੰਦਾ ਕਿਸੇ ਨੂੰ ਨਹੀਂ ਕਹਿੰਦਾ ਵੀ ਇਹਨੂੰ ਅਸਰ ਹੱਦੇ ਦੀ ਮੇਰਾ ਹਾਂ ਸਾਈ ਅੰਤਰਾਤਮਾ ਦੀ ਬਾਰੇ ਇੱਥੋਂ ਕਹਿੰਦੇ ਨੇ ਪਰਮਾਤਮਾ ਦੀ ਬਾਰੇ ਹਾਂ ਬੜਾ ਹਾਂ ਉਹ ਕਹਿੰਦਾ ਇੱਥੇ ਆ ਕੇ ਤਾਂ ਅੰਤਰਾਤਮਾ ਦੀ ਆਵਾਜ਼ ਇੱਕ ਹੈ ਸਭ ਦੀ ਅੰਤਰਾਤਮਾ ਦੀ ਆਵਾਜ਼ ਉਹਦੀ ਬੋਲੀ ਹੋਈ ਆਵਾਜ਼ ਹੈ ਜਿਹੜਾ ਅੰਤਰਾਤਮਾ ਉਹਦਾ ਬੋਲਦਾ ਮੈਂ ਆਪੋ ਬੋਲਣਾ ਜਾਣਦਾ ਉਹੀ ਤਾਂ ਕਹਿ ਰਿਹਾ ਕਹਿੰਦਾ ਮੈਂ ਤਾਂ ਬੋਲਦਾ ਹੀ ਨਹੀਂ ਮੈਂ ਤਾਂ ਹੂੰਗਾ ਜੋ ਕਹਿਆ ਸਭ ਹੁਕਮ ਹੋ ਜੀਓ ਹੁਕਮ ਨਹੀਂ ਕਹਿਆ ਜੋ ਬੋਲੇ ਹੁਕਮ ਬੋਲਿਆ ਮੈਂ ਨਹੀਂ ਬੋਲਿਆ ਜੋ ਮੈਂ ਬੋਲਿਆ ਜੇ ਤੁਸੀਂ ਮੈਨੂੰ ਬੋਲਿਆ ਕਹਿੰਦਾ ਮੈਂ ਵੀ ਹੁਕਮ ਹੀ ਕਹਿਆ ਮੇਰੇ ਜੋ ਹੁਕਮ ਵਾਲੀ ਆਵਾਜ਼ ਨਿਕਲੀ ਹੈ ਬੁਲਾਇਆ ਬੋਲੇ ਬੁਲਾਇਆ ਬੋਲੇ ਹਾਂ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਆਗਿਆ ਆਵੇ ਆਗਿਆ ਜਾਏ ਜੀਵ ਆਗਿਆ ਨਾਲ ਜਾਂਦਾ ਹੁੰਦਾ ਆਗਿਆ ਨਾਲ ਜਾਂਦਾ ਜਾਂ ਆਗਿਆ ਹੁੰਦੀ ਹੈ ਤਾਂ ਜਨਮ ਲੈ ਲੈਂਦਾ ਹੁਕਮ ਹੁੰਦਾ ਛੱਡ ਕੇ ਚਲਾ ਜਾਂਦਾ ਸਰੀਰ ਤੇ ਆਗਿਆ ਨਾਲ ਹੁੰਦਾ ਆਗਿਆ ਨਾਲ ਸਰੀਰ ਛੱਡ ਜਾਂਦਾ ਜਦ ਤੱਕ ਭਾਵੇ ਨਾਨਕ ਜਾ ਭਾਵੇ ਤਾਂ ਲੈ ਸਮਾਏ ਨਾਨਕ ਕਹਿੰਦਾ ਜਾ ਭਾਵੇ ਜਾਦੇ ਚਾਹੁੰਦਾ ਵੀ ਮੈਂ ਹੁਣ ਸੰਸਾਰ 'ਚ ਨਹੀਂ ਰਹਿਣਾ ਦੇਖੋ ਉਦੋਂ ਜੀਵ ਚਾਹੁੰਦਾ ਜੀ ਪਹਿਲਾਂ ਚਾਹੁੰਦਾ ਪਰਮੇਸ਼ਰ ਬਾਅਦ ਚਾਹੁੰਦਾ ਪਰਮੇਸ਼ਰ ਦਾ ਸਦਾ ਹੀ ਚਾਹੁੰਦਾ ਚਾਹੁੰਦਾ ਤਾਂ ਇਹ ਨਹੀਂ ਹੈ ਉਹਦੇ ਚਾਹਣਾ ਕੀ ਫਰਕ ਪੈਂਦਾ ਉਹਦਾ ਸਦਾ ਹੀ ਚਾਹੁੰਦਾ ਚਾਹੁੰਦਾ ਤਾਂ ਇਹ ਨਹੀਂ ਬੰਦਾ ਤਾਂ ਇਹ ਨਹੀਂ ਇਹ ਨਹੀਂ ਰਜਿਆ ਹੈਗਾ ਜੋ ਚੁਗਣ ਤੇ ਉਹ ਕਹਿੰਦਾ ਜਨਾਂ ਦੇ ਸ਼ਬਦਾਂ ਚ ਵੀ ਚੱਲ ਇਹਦਾ ਮਨ ਨਹੀਂ ਭਰਿਆ ਅੱਖੀ ਦੇਖਣ ਰਜੀਆਂ ਕੋਰਮ ਤਮਾਸ਼ੇ ਜਨਾਂ ਜਰ ਇਹ ਨਹੀਂ ਰਜਦਾ ਉਹਨਾਂ ਜਰ ਉਹ ਵੀ ਕਹਿੰਦਾ ਚਲੋ ਰਜ ਲੈਣ ਦੇ ਇਹਦੇ ਭਾਵ ਇਹਦੇ ਇੱਛਾ ਦੀ ਗੱਲ ਬੇੜ ਜਦ ਭਾਵੇਂ ਤਲੇ ਸਮਾਏ ਦੇਖੋ ਜਾ ਭਾਵੇ ਤਾਂ ਲੈ ਸਮਾਇਆ ਜਦ ਇਹਨੂੰ ਇਹ ਚਾਹੁੰਦਾ ਹੈ ਮੈਨੂੰ ਸੰਭਾਲਵੇ ਫਿਰ ਉਹ ਸੰਭਾਲ ਲੈਂਦਾ ਵਿੱਚ ਚਾਹੁੰਦਾ ਇਹ ਹੈ ਆਪਣੇ ਅੰਦਰ ਸਮੋਦਾ ਉਹ ਹੈ ਸਮੋਦਾ ਹੁਕਮ ਆਪਣੇ ਅੰਦਰ ਲੈਂਦਾ ਉਹ ਕੜਾ ਲਕੋਂਦਾ ਆਪ ਹੈ ਉਹ ਆਪਣੇ ਅੰਦਰ ਪਰ ਚਾਹੁੰਦਾ ਇਹ ਮੈਨੂੰ ਆਪਣੀ ਬਾਹਾਂ 'ਚ ਬੜਾ ਲੈ ਹੈ ਨਾ ਹੋ